ਹੋ ਗਿਆ ਕਾਰ ਦਿਲ ਤੂੰ ਮੈਂ ਐਸਕੋਬਾਰ ਚੱਕਿਆ ਦੱਸੋ ਕਿਨੇ ਪਿੰਜਰੇ 'ਚ ਸ਼ੇਰ ਡੱਕਿਆ ਬਿਗ ਸਟੈਪਰਾਂ ਨੇ ਚੱਕਣੇ ਸਟੈਪ ਨਹੀਂ ਤੇਰੇ ਸ਼ਹਿਰ ਵਿੱਚ ਖਾਲੀ ਕਰਨੀ ਕਲਪ ਨਹੀਂ ਇੱਕ ਜੀਪ ਖੜੀ ਮੇਰੀ ਥਾਣੇ ਦੇ ਵਿੱਚ ਬਦਲੇ ਦੇ ਮੈਂ ਦੋ ਲੈਣਾ ਨਹੀਂ ਮੈਂ ਡਾਕੂ ਨਹੀਂ ਮੈਂ ਡਾਕੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਅੱਖ ਉਹ ਖੋ ਲੈਣਾ ਨਹੀਂ ਮੈਂ ਡਾਕੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਅੱਖ ਉਹ ਵਿੱਚ ਬੈਠੇ ਬਰੋਦੇ ਨਹੀਂ ਹੱਡ ਤੇਰੀ ਹੀਰੋ ਮੰਨਦੀਆਂ ਨਹੀਂ ਕਾ ਤੂੰ ਕ੍ਰਿਮੀਨਲ ਕਹਿ ਕੇ ਭੰਡਦੀਆਂ ਨਹੀਂ ਹੱਡ ਤੇਰੀ ਮੈਨੂੰ ਹੀਰੋ ਮੰਨਦੀਆਂ ਨਹੀਂ ਕਾ ਤੂੰ ਕ੍ਰਿਮੀਨਲ ਕਹਿ ਕੇ ਭੰਡਦੀਆਂ ਫਰੈਸ਼ਨ ਇੰਨੀ ਤਕੜੀ ਕੇ ਪਹਿਲੀ ਤੱਕਣੀ ਦੇ ਵਿੱਚ ਮੋ ਲੈਣਾ ਨੀ ਮੈਂ ਡਾਕੂ ਨੀ ਮੈਂ ਡਾਕੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਅੱਖੇ ਉਹ ਖੋ ਲੈਣਾ ਨੀ ਮੈਂ ਮੈਨੂੰ ਕਹਿੰਦੀ ਕਿ ਤੂੰ ਗਲਤੀ ਐ ਤੇਰੀ ਸ਼ਕਲ ਕਤਲ ਨਾਲ ਮਿਲਦੀ ਐ ਲੋਕੇਸ਼ਨਾਂ ਨਾ ਕਰੀਏ ਡ੍ਰੌਪ ਵੇ ਤੈਨੂੰ ਲੱਭਦੇ ਫਿਰਦੇ ਆਉ ਪਿਆ ਮਿੱਟੀ ਵਿੱਚ ਕਰਦੇ ਡਰੈਗ ਨਹੀਂ ਯਾਰ ਕਰਦੇ ਸਕਿਉਰਿਆ ਬੈਗ ਨਹੀਂ ਨਾ ਮਿੱਟੀ ਵਿੱਚ ਕਰਦੇ ਡਰੈਗ ਨਹੀਂ ਯਾਰ ਕਰਦੇ ਸਕਿਉਰਿਆ ਬੈਗ ਨਹੀਂ ਹਾਈ ਪ੍ਰੋਫਾਈਲ ਕੀ ਕਰਨੀ ਚੰਨੀ ਨਤ ਤਾਂ ਲੋ ਲੋ ਰਹਿੰਦਾ ਨਹੀਂ ਤੇਰਾ ਮੋਗੇ ਵਾਲਾ ਲੋ ਲੋ ਰਹਿੰਦਾ ਮੈਂ ਡਾਕੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਆਖਿਓ ਨੀ ਮੈਂ ਡਾਕੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਆਖਿਓ ਖੋ ਲੈਣਾ ਨੀ ਮੈਂ ਡਾਕੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਆਖਿਓ ਖੋ ਲੈਣਾ ਨੀ ਮੈਂ ਡਾਕੂ